ਬਾਬਾ ਪਹਿਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਉਸ ਸਤਿਗੁਰੂ ਨੇ ਉਥੋਂ ਪਾਇਆ ਕਿ ਹੁਕਮ ਹੋਇਆ ਕਿ ਹੇ ਨਾਨਕ ਤੂੰ ਤੇ ਸੰਸਾਰ ਦੀ ਹੱਟੀ ਪੱਟੀ ਵਿਹਾਰ ਵਿੱਚ ਰੁੱਝ ਗਿਆ ਹੈ ਤੇ ਸੰਸਾਰ ਦਾ ਭਲਾ ਕੌਣ ਕਰੇਗਾ ਸੰਸਾਰ ਨੂੰ ਸੁਖ ਦੇਣ ਵਾਸਤੇ ਤੈਨੂੰ ਭੇਜਿਆ ਹੈ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਭ ਕੁਝ ਉਸ ਵੇਲੇ ਤਿਆਗ ਦਿੱਤਾ ਪੁੱਤਰ ਭੈਣ ਪਰਿਵਾਰ ਤਿਆਗ ਕੇ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਭਲੇ ਵਾਸਤੇ ਚੱਲ ਪਏ ਹਨ ਤੇ ਫਿਰਦੇ ਫਿਰਦੇ ਸਤਿਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਤਾਰਦੇ ਹੋਏ ਕਿਰਪਾ ਕਰਦੇ ਹੋਏ ਅੱਜ ਮੱਕੇ ਵਿੱਚ ਪਹੁੰਚ ਗਏ ਹਨ ਮੱਕੇ ਵਿੱਚ ਗਿਆ ਸਤਿਗੁਰਾਂ ਨੂੰ ਉੱਥੇ ਸਾਲ ਤੇ ਕਿਤੇ ਕਿਤੇ ਇਤਿਹਾਸਕਾਰਾਂ ਨੇ ਸਵਾ ਸਾਲ ਦੱਸਿਆ ਹੈ ਤੇ ਭੈਣ ਨਾਨਕੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਹਜਰਜ ਕੀਤੀ ਹੁਣ ਇੱਥੇ ਸਿੱਖੀ ਤੇ ਸਿੱਖ ਦਾ ਦਾਵਾ ਬੜਾ ਚੱਲਦਾ ਹੈ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਰੂਪ ਲੋਕ ਸਿੱਖ ਮੰਨਦੇ ਹਨ ਪਹਿਲਾ ਗੁਰੂ ਨਾਨਕ ਦੇਵ ਜੀ ਦਾ ਸੰਪੂਰਨ ਸਿੱਖ ਭੈਣ ਨਾਨਕੀ ਜੀ ਸਨ ਲੇਕਿਨ ਕਈ ਕਈ ਇਤਿਹਾਸਕਾਰਾਂ ਨੇ ਰਾਏ ਬੁਲਾਰ ਨੂੰ ਮੰਨਿਆ ਹੈ ਕਿਸੇ ਬਾਲੇ ਨੂੰ ਮੰਨਿਆ ਹੈ ਪਰ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਅਗਰ ਕਿਤੇ ਨਾਂ ਆਇਆ ਹੈ ਜਾਂ ਮਿਲਾਪ ਹੋਇਆ ਹੈ ਤੇ ਭੈਣ ਨਾਨਕੀ ਗੁਰੂ ਨਾਨਕ ਤੋਂ ਜਨਮ ਕਰਕੇ ਵੱਡੇ ਸਨ ਪਹਿਲਾਂ ਤੇ ਪਿਆਰ ਭਰਾ ਦਾ ਪਿਆਰ ਸੀ ਲੇਕਿਨ ਜਦੋਂ ਭੈਣ ਨਾਨਕੀ ਨੂੰ ਕਿਰਪਾ ਹੋਈ ਗਿਆਨ ਹੋ ਗਿਆ ਤੇ ਉਸ ਵੇਲੇ ਉਹਨਾਂ ਨੇ ਪਛਾਣ ਲਿਆ ਮੇਰਾ ਭਰਾ ਨਹੀਂ ਤੇ ਅਕਾਲ ਪੁਰਖ ਦੁਨੀਆ ਦਾ ਭਲਾ ਕਰਨ ਵਾਲਾ ਹੈ ਸਭ ਤੋਂ ਪਹਿਲਾਂ ਭੈਣ ਨਾਨਕੀ ਨੇ ਹੀ ਗੁਰੂ ਮੰਨਿਆ ਸੀ ਤੇ ਤਦ ਹੀ ਛੋਟੇ ਹੁੰਦੇ ਜਦੋਂ ਪਿਤਾ ਜੀ ਨੇ ਕਿਸੇ ਕਾਰਨ ਚਪੇੜਾਂ ਮਾਰਨੀਆਂ ਸਕੂਲ ਜਾਣ ਤੋਂ ਝਿੜਕਣਾ ਪਸ਼ੂ ਚਾਰਨ ਤੋਂ ਝਿੜਕਣਾ ਤੇ ਕਹਿਣਾ ਪਿਤਾ ਜੀ ਇਹਨੂੰ ਨਾ ਮਾਰੋ ਤੇ ਸੰਸਾਰ ਦਾ ਭਲਾ ਕਰਨ ਆਇਆ ਹੈ ਸਭ ਤੋਂ ਪਹਿਲਾਂ ਇਹੀ ਸਬੂਤ ਮਿਲਦਾ ਹੈ ਰਾਏ ਬੁਲਾਰ ਦਾ ਬਾਲੇ ਮਰਦਾਨੇ ਦਾ ਜਾਂ ਹੋਰ ਦਾ ਬਾਅਦ ਵਿੱਚ ਨਾਮ ਆਉਂਦਾ ਹੈ ਸੋ ਭੈਣ ਨਾਨਕੀ ਨੇ ਅੱਜ ਭਰਾ ਨੂੰ ਯਾਦ ਕੀਤਾ ਕਿ हे ਭਰਾ ਜੀ ਤੁਸੀਂ ਤੇ ਮੇਰੇ ਤੇ ਗਰੀਬ ਨਵਾਜ਼ ਕਿਰਪਾ ਕੀਤੀ ਸੀ ਕਿ ਜਦੋਂ ਯਾਦ ਕਰੋਗੇ ਮੈਂ ਤੁਹਾਡੇ ਕੋਲ ਖੜਾ ਹੋਵਾਂਗਾ ਤੇ ਸਵਾ ਸਾਲ ਜਾਂ ਸਾਲ ਬੀਤ ਗਿਆ ਮੈਨੂੰ ਦਰਸ਼ਨ ਦਿਓ ਤੇ ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਜੀ ਦੀ ਯਾਦ ਵਿੱਚ ਭੈਣ ਜੀ ਉਸ ਵੇਲੇ ਪ੍ਰਸ਼ਾਦਾ ਪਕਾ ਰਹੇ ਸਨ ਪ੍ਰਸ਼ਾਦਾ ਫੁੱਲ ਗਿਆ ਇੱਥੇ ਤੇ ਖੈਰ ਘਾਟੀ ਰਿਵਾਜ ਹੈ ਕਿਉਂਕਿ ਸਾਨੂੰ ਬਣੇ ਬਣਾਏ ਫਰੂਟ ਫਲ ਜ਼ਿਆਦਾ ਮਿਲਦੇ ਨੇ ਪਰ ਬਜ਼ੁਰਗ ਮਤਾਵਾਂ ਭੈਣਾਂ ਨੂੰ ਪਤਾ ਹੈ ਕਿ ਜਦੋਂ ਇੰਡੀਆ ਵਿੱਚ ਪ੍ਰਸ਼ਾਦਾ ਪੱਕ ਜਾਏ ਤੇ ਬੀਬੀਆਂ ਭਜਨ ਬੰਦਗੀ ਕਰਦੀਆਂ ਜਾਂ ਪ੍ਰੇਮ ਵੱਲ ਮਨ ਲੱਗਾ ਹੋਵੇ ਨਾ ਤੇ ਕਈ ਇੱਕ ਦੂਜੇ ਨੂੰ ਕਹਿ ਦਿੰਦੀਆਂ ਪ੍ਰਸ਼ਾਦਾ ਫੁੱਲ ਗਿਆ ਛੇਤੀ ਕਰੋ ਖਾਣ ਵਾਲਿਆਂ ਨੂੰ ਭੁੱਖ ਲੱਗੀ ਹੈ ਤੇ ਜੇ ਕਿਸੇ ਨੂੰ ਹੋਰ ਜ਼ਿਆਦਾ ਪ੍ਰੇਮ ਲੱਗਾ ਹੋਵੇ ਜਿਹੜੇ ਗੁਰੂ ਘਰ ਵਿੱਚ ਸੇਵਾ ਕਰਦੇ ਨੇ ਤੇ ਫਿਰ ਉਹ ਸਤਗੁਰ ਨਾਲ ਜਾਂ ਆਪਣੀ ਸਿੱਖੀ ਹੋਰ ਪਾਸੇ ਜੋੜ ਲੈਂਦੇ ਹਨ ਸੋ ਇਸੇ ਤਰ੍ਹਾਂ ਭੈਣ ਨਾਨਕੀ ਤਵੇ ਤੇ ਪ੍ਰਸ਼ਾਦਾ ਪਾਇਆ ਪ੍ਰਸ਼ਾਦਾ ਫੁੱਲ ਗਿਆ ਤੇ ਭੈਣ ਨੂੰ ਵੀਰ ਦੀ ਯਾਦ ਆ ਗਈ ਤੇ ਅਰਜ ਕੀਤੀ ਉਸ ਵੇਲੇ ਕਿਉਂਕਿ ਅਰਦਾਸ ਦੇ ਕਈ ਸਰੂਪ ਹਨ ਕਈ ਵਾਰ ਆਪਾਂ ਉੱਠ ਕੇ ਸਾਧ ਸੰਗਤ ਵਿੱਚ ਕਰਦੇ ਆ ਕਈ ਵਾਰ ਤੁਰੰਤ ਭਾਵੇਂ ਸਤਿਗੁਰੂ ਜੀ ਦਾ ਹੁਕਮ ਹੈ ਕਿ ਕਿਤੇ ਵੀ ਯਾਤਰਾ ਸਫ਼ਰ ਆਪਣਾ ਕਰਦੇ ਹੋ ਅਰਦਾਸ ਕਰ ਲਓ ਤੇ ਕਈਆਂ ਦੇ ਮਨ ਦੀ ਪ੍ਰਤੀਤ ਹੈ ਸਤਿਗੁਰੂ ਜੀ ਦੇ ਤਸਵੀਰ ਦੇ ਸਾਹਮਣੇ ਜਾਂਦੇ ਨੇ ਨਮਸਕਾਰ ਕਰਕੇ ਤੁਰ ਪੈਂਦੇ ਨੇ ਉਹਨਾਂ ਦੀ ਅਰਦਾਸ ਇੰਨੀ ਹੋਈ ਹੈ ਕਿ ਇਹ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਤੇਰਾ ਆਸਰਾ ਤੇ ਸਾਧ ਸੰਗਤ ਉਹ ਆਪਦੀ ਇਸ ਅਰਦਾਸ ਤੇ ਤਰਦੇ ਨੇ ਕਿਉਂਕਿ ਉਹਨਾਂ ਨੂੰ ਭਰੋਸਾ ਹੀ ਇੰਨੀ ਕਿ ਅਰਦਾਸ ਤੇ ਕਿ ਬਹੁਤਾ ਸਮਾਂ ਨਾ ਲਾਈਏ ਸਤਿਗੁਰੂ ਜੀ ਵੀ ਖੜੇ ਹੋਣਗੇ ਇਹ ਗੱਲ ਸੱਚ ਹੈ ਕਿ ਜੇ ਅਸੀਂ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਸਿੱਖ ਸਤਿਗੁਰੂ ਸਤਕਾਰ ਦਿੰਦਾ ਹੈ ਆਪਦੇ ਸਿੱਖ ਦੇ ਸਾਹਮਣੇ ਖਲੋ ਕੇ ਅਰਦਾਸ ਸੁਣਦਾ ਹੈ ਪਰ ਫਲ ਸਾਡੀ ਪ੍ਰਤੀਤ ਤੇ ਮਿਲਣਾ ਹੈ ਸਤਿਗੁਰੂ ਕਦੇ ਮਰਿਆਦਾ ਨਹੀਂ ਤੋੜਦਾ ਪਰ ਸਾਨੂੰ ਦਿਸਣਾ ਨਹੀਂ ਸਾਡੀ ਪ੍ਰਤੀਤ ਨਹੀਂ ਸਾਡੀਆਂ ਨਜ਼ਰਾਂ ਨਹੀਂ ਹਨ ਸੋ ਭੈਣ ਨਾਨਕੀ ਦੀ ਪੁਕਾਰ ਬਿਨਾ ਤਾਰਾਂ ਬਿਨਾ ਥੰਮਾਂ ਤੋਂ ਮੱਕੇ ਵਿੱਚ ਪਹੁੰਚ ਗਈ ਹੈ ਤੇ ਮੱਕੇ ਵਿੱਚ ਬੈਠਿਆਂ ਸਤਿਗੁਰੂ ਜੀ ਨੇ ਇੱਕਦਮ ਕਿਹਾ ਮਰਦਾਨਿਆਂ ਰਬਾਬ ਸੁਰ ਕਰ ਲੈ ਛੇਤੀ ਘਰ ਹੁਣ ਆਪਾਂ ਚੱਲਣਾ ਹੈ ਤੇ ਸਤਿਗੁਰ ਜੀ ਉਸ ਵੇਲੇ ਮਰਦਾਨੇ ਨੂੰ ਕੋਈ ਸੰਬੋਧਨ ਕਰਦੇ ਹਨ ਸਤ ਗੁਰੂ ਜੀ ਕਹਿਣ ਮਰਦਾਨਿਆ ਓਏ ਉਠ ਪਕੜ ਰਬਾਬ ਦੀ ਤਾਰ ਛੇਤੀ ਸਾਡਾ ਪੰਦ ਦੁਰੇ ਡਿੜਾ ਅਸਾ ਹੈ ਦੂਰ ਜਾਣਾ ਆ ਪਹੁੰਚੀ ਉਹ ਦੁਖੀਆਂ ਦੀ ਤਾਰ ਛੇਤੀ ਖੰਡ ਖੀਰ ਤਾਜੇ ਪੇੜੇ ਮੱਖਣਾ ਦੇ ਫੁਲਕੇ ਪੱਕ ਕੇ ਹੋਏ ਤਿਆਰ ਛੇਤੀ ਮਰਦਾਨੇ ਨੇ ਹੱਥ ਜੋੜੇ ਗਰੀਬ ਨੂੰ ਆਜ ਕਿੱਥੇ ਕੋ ਕਿਰਪਾ ਕਰੋ ਕਹਿੰਦੇ ਨੇ ਸੁਲਤਾਨਪੁਰ ਭੈਣ ਨਾਨਕੀ ਨੇ ਸਾਨੂੰ ਯਾਦ ਕੀਤਾ ਹੈ ਤੇ ਛੇਤੀ ਕਰ ਆਪਾਂ ਚੱਲਣਾ ਹੈ ਤੇ ਮਰਦਾਨਾ ਵੀ ਕਹਿਣ ਲੱਗਾ ਗਰੀਬ ਨੂੰ ਅੱਜ ਬੜੀ ਕਿਰਪਾ ਕੀਤੀ ਜੇ ਸਾਲ ਭਰ ਹੋ ਗਿਆ ਇੱਥੇ ਤੇ ਕੁਝ ਖਾਦਾ ਹੀ ਨਹੀਂ ਸਾਧ ਸੰਗਤ ਭਾਵੇਂ ਮਰਦਾਨੇ ਨੂੰ ਬਹੁਤ ਭੁੱਖ ਲੱਗਦੀ ਸੀ ਬੜੇ ਕੌਤਕ ਕਰਵਾਏ ਸਤਗੁਰ ਨੇ ਪਰ ਜਿੱਦਣ ਮੱਕੇ ਨੂੰ ਚੱਲੇ ਨੇ ਨਾ ਉਸ ਵੇਲੇ ਮੁਸਲਮਾਨ ਧਰਮ ਅਨੁਸਾਰ ਤਾਂ ਇਹ ਹੈ ਆਤ ਹਜ਼ਾਤ ਦਾ ਇਕਜਾਮ ਪਿਲਾ ਦਿੱਤਾ ਸੀ ਸਤਗੁਰਾਂ ਨੇ ਪਰ ਸਿੱਖੀ ਧਰਮ ਅਨੁਸਾਰ ਸਤਗੁਰਾਂ ਨੇ ਚਰਨ ਪੌਲ ਦੀ ਜਿਹੜੀ ਰੋਜ਼ ਪ੍ਰਾਪਤ ਤੇ ਕਰ ਲੈਂਦਾ ਸੀ ਪਰ ਅੱਜ ਹੋਰ ਕਿਰਪਾ ਕਰਕੇ ਦਿੱਤਾ ਸੀ ਮਰਦਾਨੇ ਨੂੰ ਸਾਲ ਭਰ ਭੁੱਖ ਹੀ ਨਹੀਂ ਲੱਗੀ ਸੀ ਤੇ ਜਦੋਂ ਕਿਰਪਾ ਕੀਤੀ ਉਹਦੇ ਅੰਦਰ ਵਾੜ ਦਿੱਤੀ ਕਹਿੰਦਾ ਜੀ ਕਿਰਪਾ ਕਰੋ ਬੜੀ ਭੁੱਖ ਲੱਗੀ ਐ ਛੇਤੀ ਲੈ ਚੱਲੋ ਤੇ ਫਿਰ ਮਰਦਾਨੇ ਨੂੰ ਸ਼ੰਕਾ ਨਹੀਂ ਸੀ ਸਾਨੂੰ ਅੱਜ ਸ਼ੰਕੇ ਨੇ ਕਿ ਚੱਲ ਕੀ ਜਾਣਾ ਹੈ ਉਥੇ ਨਿਤਨੇਮ ਕਰਨ ਵਾਸਤੇ ਬਥੇਰੇ ਬੈਠੇ ਹੋਣਗੇ ਕਰ ਲੈਣਗੇ ਆਪਾਂ ਇੱਥੇ ਕਰ ਲੈਨੇ ਆ ਸਤਗੁਰ ਤੇ ਥਾਈਲੈਂਡ ਨੇ ਕਿਉਂਕਿ ਸਾਨੂੰ ਫੋਨਾਂ ਤੇ ਪਤਾ ਲੱਗ ਹੀ ਜਾਂਦਾ ਇਹ ਸਾਡੀ ਸਰਦਾ ਹੈ ਸਾਧ ਸੰਗਤ ਇਹ ਗੱਲ ਸੱਚ ਹੈ ਕਿ ਨਿਤ ਕਰਮ ਕਰਨ ਵਾਲਾ ਗੁਰਸਿੱਖ ਨਿਤ ਇਸ਼ਨਾਨ ਕਰਨ ਵਾਲਾ ਨਿਤ ਨੇਮ ਨਾਲ ਭਜਨ ਬੰਦਗੀ ਕਰਨ ਵਾਲਾ ਜਿਹੜਾ ਵਿਗਣ ਨਹੀਂ ਨਾ ਪੈਣ ਦਿੰਦਾ ਉਹ ਜਿੱਥੇ ਵੀ ਬਹਿ ਕੇ ਕਰੇਗਾ ਉਹਨੂੰ ਫਲ ਮਿਲੇਗਾ ਪਰ ਉਸ ਫਲ ਨਾਲੋਂ ਸਾਧ ਸੰਗਤ ਵਿੱਚ ਸੁਆਇਆ ਮਿਲੇਗਾ ਰੋਜ਼ ਦਾ ਕਰਮ ਕਰਦਾ ਹੈ ਉਹਨੂੰ ਨਾਲ ਲੈ ਕੇ ਜੇ ਸਾਧ ਸੰਗਤ ਵਿੱਚ ਆ ਕੇ ਕਰੇਗਾ ਤੇ ਸੁਆਇਆ ਭਾਵ ਉੱਤੇ ਹੋਰ 4 ਪੈਸੇ ਵੱਧ ਸੁਖ ਮਿਲੇਗਾ